Ali Mangat Vadda Grewal game changer in the house baby ਧਰਤੀ ਦੇ ਪੈਰ ਪਰ ਸੋਚ ਵੱਡੀ ਆ ਹਰ ਥਾਂ ਤੇ ਜਿੱਤ ਵਾਲੀ ਝੰਡੀ ਗੱਡੀ ਆ ਲੰਘਦੇ ਆ ਜਿੱਥੋਂ ਬਣਦੇ ਆ ਰਸਤੇ ਆ ਫੁਕਰੀ ਮੰਢੀਰ ਬੜੀ ਪਿੱਛੇ ਛੱਡੀ ਆ ਆਓ ਲੰਘਦੇ ਆ ਜਿੱਥੋਂ ਬਣਦੇ ਆ ਰਸਤੇ ਆ ਫੁਕਰੀ ਮੰਢੀਰ ਬੜੀ ਪਿੱਛੇ ਛੱਡੀ ਆ ਪੈਸੇ ਨਾਲ ਵੱਧ ਨੇ ਕਮਾਈਆਂ ਇੱਜ਼ਤਾਂ ਹੋਰਾਂ ਨਾਲੋਂ ਉੱਤੇ ਫੁਕਰੀ ਨਹੀਂ ਮਾਰਦੇ ਆ ਸ਼ਹਿਰ ਵਿੱਚ ਵੱਜਦੇ ਆ ਕੀ ਯਾਰ ਦੇ ਆ ਪੈਸੇ ਨਾਲ ਯਾਰਾਂ ਦੀ ਵੀਰ ਤੇਰੀ ਪੈਰ ਮਾਰਦੇ ਯਾ ਬੇਬੀ ਯਾ ਬੇਬੀ ਯਾ ਬੇਬੀ ਆਉ ਵਰ ਜਿਹੜਾ ਬਾਵੇ ਕੱਟ ਦੇ ਜਲੂਸ ਨਹੀਂ ਆ ਸਿਰ ਜਿਹੜਾ ਚੜੇ ਲੈਂਦੇ ਖੂਨ ਜੂਸ ਨਹੀਂ ਆ ਐਂਟੀ ਨੂੰ ਜ਼ੁਬਾਨ ਬੜਾ ਘੱਟ ਬੋਲਦੀ ਆ ਗੱਡੀ ਵਿੱਚ ਬੋਲੇ ਜਾਂਦਾ ਕਾਰਤੂਸ ਨਹੀਂ ਆ ਐਂਟੀ ਨੂੰ ਜ਼ੁਬਾਨ ਬੜੀ ਘੱਟ ਬੋਲਦੀ ਆ ਗੱਡੀ ਵਿੱਚ ਬੋਲੇ ਜਾਂਦਾ ਕਾਰਤੂਸ ਨਹੀਂ ਆ ਸਾਮ ਸਾਮ ਰੱਖਣੀ ਆ ਆਉਣ ਦਾ ਫਲਾ ਵਾਲ ਜੇ ਸਵਾਰ ਨੇ ਨਹੀਂ ਆਉਂਦੇ ਨਾਰ ਦੇ ਓ ਸ਼ਹਿਰ ਵਿੱਚ ਵੱਜਦੇ ਆ ਕੀਲੀਆਂ ਤੇ ਡਾਕੂ ਡਾਕੂ ਕਹਿੰਦੇ ਆ ਚੌਣੇ ਮੋੜ ਵਰਗੇ ਭਲੇਖੇ ਪੈਂਦੇ ਆ ਪੁੱਛ ਲਈ ਤੂੰ ਜਾ ਕੇ ਥਾਣੇ ਤੇ ਕਚਹਿਰੀਆਂ ਵੱਡਾ ਵੱਡਾ ਗੱਭਰੂ ਦਾ ਨਾਂ ਲੈਂਦੇ ਆ ਆ ਮਿੱਤਰਾਂ ਨੂੰ ਦੇਖ ਡਾਕੂ ਡਾਕੂ ਕਹਿੰਦੇ ਆ ਚੌਣੇ ਮੋੜ ਵਰਗੇ ਭਲੇਖੇ ਪੈਂਦੇ ਆ ਪੁੱਛ ਲਈ ਤੂੰ ਜਾ ਕੇ ਥਾਣੇ ਤੇ ਕਚਹਿਰੀਆਂ ਐਲੀ ਐਲੀ ਗੱਭਰੂ ਦਾ ਨਾਮ ਲੈਂਦੇ ਆ ਆ ਪੁੱਛ ਲਈ ਤੂੰ ਜਾ ਕੇ ਥਾਣੇ ਤੇ ਕਚਹਿਰੀਆਂ ਐਲੀ ਐਲੀ ਗੱਭਰੂ ਦਾ ਨਾਮ ਲੈਂਦੇ ਆ ਵੇਚਦਾ ਏ ਹਾਂਡਾ ਗੰਜਿਆਂ ਨੂੰ ਕੰਗੀਆਂ ਲੋਕਾਂ ਨੂੰ ਆ ਵਹਿਮ ਕੇ ਉਹ ਸਾਨੂੰ ਚਾਰਦੇ ਆ DJ just in the house ਆ ਸ਼ਹਿਰ ਵਿੱਚ ਆ ਗੀਤ ਯਾਰ ਦੇ ਆ ਬੇਸ ਨਾਲ ਖੜਕਦੇ ਸ਼ੀਸ਼ੇ ਕਾਰ ਆ ਲੋਡੜੀ ਰਹਿਣੇ ਕਿਸਨ ਤਾਲੀਆਂ ਗਾਣਿਆਂ ਦੀ ਬੀੜ ਤੇ ਨਹੀਂ ਫੈਰ ਮਾਰਦੇ ਆ